ਸ਼ਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਯੋਗ ਆਪੇ ਕੀਆ ਕਰਾਇਆ ਇਹ ਜਿਹੜਾ ਇੱਕ ਹੈ ਇਹਦੀ ਇਹਦੇ ਤੇ ਗੱਲ ਆ ਗਈ ਹੁਣ ਇੱਕ ਤੇ ਜੋ ਸੰਸਾਰ ਕੀਤਾ ਉਹ ਵੀ ਇੱਕ ਨੇ ਕੀਤਾ ਕਰਾਇਆ ਵੀ ਇੱਕ ਨੇ ਜਿੰਨੇ ਰੂਪ ਧਾਰਨ ਕੀਤੇ ਨੇ ਕਰਾਉਣ ਵਾਲਾ ਅੱਧਾ ਅੰਦਰਲਾ ਕਰਾਉਣ ਵਾਲਾ ਹੈ ਬਾਹਰਲਾ ਧਾਰਨ ਆਪੇ ਕੀਆ ਕਰਾਇਆ ਆਪੇ ਆਪੇ ਕਰ ਲੈਣਾ ਆਪੇ ਆਪੇ ਆਪੇ ਦੋਹਾਂ ਵਾਸਤੇ ਆਪੇ ਜਿਹੜੀ ਦੀ ਕਰਾਏ ਵਾਲੇ ਦੇ ਨਾਲ ਵੀ ਆਪੇ ਆ ਕਰਨ ਵਾਲੇ ਦੇ ਨਾਲ ਵੀ ਆਪੇ ਇੱਕ ਨੇ ਦੋ ਤੋਂ ਹੋ ਕੇ ਅੰਦਰਲਾ ਜਿਹੜਾ ਪਿੱਛੇ ਜੁੜਿਆ ਹੈ ਸੱਚਖੰਡ ਹੁਕਮ ਨਾਲ ਜੁੜਿਆ ਹੈ ਕਰਾਇਆ ਹੁਕਮ ਨੇ ਇਹਦੇ ਥਰੂ ਅੱਧੇ ਦੇ ਥਰੂ ਜਗਰਾਉਣ ਵਾਲਾ ਚਾਹੇ ਇਹਨੂੰ ਮੰਨ ਲਓ ਗੁਰਦੇਵ ਨੂੰ ਮੰਨ ਲਓ ਚਾਹੇ ਉਹ ਗੁਰੂ ਨੂੰ ਮੰਨ ਲਓ ਗੱਲ ਤਾਂ ਇੱਕੋ ਹੀ ਹੈ ਇਸ ਕਰਕੇ ਗੁਰ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਕਦਾ ਅਸਲ ਵਿੱਚ ਜਪਣਾ ਗੁਰੂ ਨੂੰ ਹੀ ਹੈ ਜਾਣਨਾ ਗੁਰੂ ਨਾਲ ਆਉਂਦੀ ਚੀਜ਼ ਉੱਥੋਂ ਹੀ ਹੈ ਪਰ ਆਉਂਦੀ ਇਹਦੇ ਥਰੂ ਕਨੈਕਸ਼ਨ ਸਾਨੂੰ ਐਸੇ ਤਾਂ ਨਾਲ ਜੋੜਨਾ ਹੋ ਜਿਹੜੀ ਸਾਡੇ ਕੋਲ ਦੀ ਹੁੰਦੀ ਹੈ ਪਰ ਇਹ ਵੀ ਪਿੱਛੇ ਹੀ ਹੁੰਦੀ ਹੈ ਪਿੱਛੇ ਆਉਂਦੀ ਆਪੇ ਕੀਆ ਕਰਾਇਆ ਆਪੇ ਆਪੇ ਕਰਨੇ ਜੋਗ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਤੇ ਦੋ ਵਾਰ ਆਪੇ ਆਪੇ ਕਹਿ ਸਕਦਾ ਦੇਲੀ ਦੀ ਪੁੱਤ ਸੀ ਗਿਆਨ ਨੂੰ ਜਾ ਗਿਆ ਅੱਛਾ ਕੋਈ ਉਹ ਦੇਲੀ ਦੀ ਪੁੱਤ ਆਪੇ ਕਰਨੇ ਜੋਗ ਆਪੇ ਕਰਨੇ ਜੋਗ ਹੈ ਆਪੇ ਕੀਤਾ ਆਪੇ ਕਰਾਇਆ ਅਸਲ ਜਿਹੜਾ ਇੱਕ ਹੈ ਇੱਕ ਕੋਲੇ ਜੀਵ ਨੂੰ ਇੱਕ ਕਹਿਤਾ ਇਹ ਮੰਨ ਕੇ ਚੱਲ ਪਰ ਵੀ ਤੂੰ ਇੱਕ ਹੈ ਜਮੀਨ ਜਮਾਂ ਕੇ ਵਿਖੇ ਸਮਸਤ ਇੱਕ ਜੋਤ ਹੈ ਇਹ ਦਸਨ ਦੀ ਬਾਣੀ ਹੈ ਜਮੀਨ ਜਮਾਂ ਸੰਸਾਰ ਦੇ ਵਿੱਚ ਕੇ ਵਿਖੇ ਸਮਸਤ ਇੱਕ ਜੋਤ ਹੈ ਸਾਰਿਆਂ ਵਿੱਚ ਇੱਕ ਜੋਤ ਹੈ ਸਾਵਤ ਸੂਰਤ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਵੜ ਬਹੁਤ ਹੈ ਘਟ ਵੱਧ ਨਹੀਂ ਹੁੰਦੀ ਸਪਸ਼ਟ ਗੱਲ ਇਹ ਹੈ ਐਸੇ ਦਾ ਉਲਟ ਹੈ ਐਸੇ ਗੱਲ ਦਾ ਉਲਟ ਹੈ ਜਿਵੇਂ ਜਮਾ ਕਹਿ ਕੇ ਕਹਤਾ ਗੱਲ ਸੰਸਾਰ ਦੀ ਹੈ ਇਹ ਇਹ ਸੰਸਾਰ ਦੀ ਗੱਲ ਹੈ ਸੰਸਾਰ ਵਿੱਚ ਇੱਕ ਹੈ ਅਸੀਂ ਇਹ ਮੰਨੀ ਬੈਠੇ ਵੀ ਸੰਸਾਰ ਦੇ ਬਾਹਰ ਹੈ ਜੇ ਸੰਸਾਰ ਦੇ ਬਾਹਰ ਹੈ ਇੱਕ ਤਾਂ ਫਿਰ ਇਹ ਕੋਈ ਤਾਂ ਉਗਵੇ ਕਿੱਥੋਂ ਆ ਜੂ ਇਹ ਕੋਈ ਉਗਵੇ ਕਹਿਣ ਦੀ ਕੀ ਲੋੜ ਸੀ ਉਹ ਕਿੱਥੋਂ ਦਾਲ ਹੈ ਦਾੜ ਤਾਂ ਹੈ ਨਾ ਦਾਲ ਕਿੱਥੇ ਹੈ ਕਿਉਂ ਕੋ ਮੈਂ ਦਾੜ ਕਿਹਦੇ ਵਾਸਤੇ ਹੈ ਹਾਂ ਚਤ ਵਾਸਤੇ ਇਹ ਆਪੇ ਦਾੜ ਹੈ ਆਪੇ ਕੋਣ ਹੈ ਆਪੇ ਉਗਣ ਤੇ ਗੱਲ ਤਾਂ ਇਸੇ ਦੀ ਹੈ ਇਹ ਗੱਲ ਕਲੀਅਰ ਨਹੀਂ ਹੈਗੀ ਟੀਕਾਕਾਰਾਂ ਨੂੰ ਵਿਦਵਾਨਾਂ ਨੂੰ ਸਿਖਾਉਣ ਨੂੰ ਇੱਥੋਂ ਜੜੇ ਨੇ ਸਾਰੇ ਹਿੰਦੂ ਮਤ ਵਾਲੇ ਗੱਲ ਨਹੀਂ ਫਿਰਦੇ ਨੇ ਸਿੱਖੀ ਨਹੀਂ ਸਮਝੀ ਵੀ ਸਿੱਖੀ ਕੀ ਕਹਿੰਦੀ ਹੈ ਪਤਾ ਨਹੀਂ ਇੱਕ ਦਾ ਹੀ ਪਤਾ ਕਲੀਅਰ ਨਹੀਂ ਹੋ ਰਹੀ ਗੱਲ ਵੀ ਇੱਕ ਕੀ ਹੈ ਇਹਨਾਂ ਨੂੰ ਸਪਸ਼ਟ ਗੱਲ ਹੈ ਗੁਰਬਾਣੀ 'ਚ ਲਿਖੀ ਇੱਕ ਨੂੰ ਪਰਮੇਸ਼ਰ ਕਹੀ ਜਾਂਦੇ ਨੇ ਪਰਮੇਸ਼ਰ ਇੱਕ ਨਹੀਂ ਹੈਗਾ ਪਰਮੇਸ਼ਰ ਇੱਕ ਹੈ ਸੱਚਖੰਡ ਵਸੈ निराकार बयान सारियां बाधियां ने पंच प्रमाण पंच प्रधान पंचे पाव है दरगाह मान पंचे सो है धनराजान पंचांग पंचम वचन है पंचांग बहुवचन है क्या हो रहे ध्यान वो फिर की है दसम पाचन के अनेक हैं फिर एक है तू अनेक होता हुआ भी एक है वो की मतलब ਸੱਚਖੰਡ ਅਨੇਕ ਹੈ ਪਰ ਤੇਰੀ ਉੱਥੇ ਦਲੀਲ ਉੱਥੇ ਤੇਰੀ ਸੋਚ ਇੱਕ ਹੈ ਇੱਥੇ ਅਨੇਕ ਨੇ ਇੱਥੇ ਸੋਚ ਵੀ ਅਨੇਕ ਹੈ ਇਹ ਸੰਸਾਰ ਸੋਚ ਵੱਖਰੀ ਵੱਖਰੀ ਹੈ ਉੱਥੇ ਸਾਰਿਆਂ ਦੀ ਸੋਚ ਇੱਕ ਹੈ ਮਤਭੇਦ ਨਹੀਂ ਹੈ ਉੱਥੇ ਇੱਥੇ ਮਤਭੇਦ ਹੈ ਮਤਭੇਦ ਖਤਮ ਕਰਨਾ ਇੱਥੇ ਇੱਥੇ ਮੱਤਾਂ ਵੀ ਅਨੇਕਾਂ ਬਣਾ ਲੀਆਂ ਨਾ ਮੱਤਾਂ ਨੇ ਕਿਉਂ ਬਣੀ ਆਪ ਆਪਣੀ ਬੁੱਧਾ ਜਿੱਤੀ ਉੱਥੇ ਇੱਕ ਮਤ ਹੈ ਸਾਰੇ ਆ ਉੱਥੋਂ ਮਤ ਆਈ ਹੋਈ ਹੈ ਇੱਕ ਮਤ ਇਹ ਗੁਰਮਤ ਉੱਥੋਂ ਆਈ ਹੋਈ ਹੈ ਸਾਰਿਆਂ ਦੀ ਸਮੁੱਚਿਆਂ ਦੀ ਇਹ ਮਤ ਹੈ ਇੱਕ ਮਤ ਭਗਤਾਂ ਬੈਠੇ ਨੇ ਜਿੰਨੇ ਸਾਰੇ ਇੱਕ ਮਤ ਨੇ ਜਿਵੇਂ ਇੱਥੇ ਭਗਤ ਇੱਕ ਮਤ ਨੇ ਉੱਥੇ ਸੱਚਖੰਡ ਇੱਕ ਮਤ ਹੈ ਸਾਰਾ ਅਨੇਕ ਹੁੰਦੇ ਹੋਏ ਵੀ ਇੱਕ ਨੇ ਅਨੇਕ ਹੁੰਦੇ ਹੋਏ ਇੱਕ ਨੇ ਇਹ ਇੱਕ ਹੁੰਦਾ ਹੋਇਆ ਵੀ ਨਹੀਂ ਇੱਕ ਇੱਕ ਹੁੰਦਾ ਹੋਇਆ ਵੀ ਦੋ ਮਤਾਂ ਨੇ ਦੀਆਂ ਦੁਬਦਾ ਜੀਵ ਇੱਕ ਹੁੰਦਾ ਹੈ ਵੀ ਦੁੱਧਾ 'ਚ ਪਿਆ ਹੋਇਆ ਹੈ ਮਨ ਦੀ ਹੋਰ ਬੋਲੀ ਹੈ ਜਿੱਤ ਦੀ ਹੋਰ ਬੋਲੀ ਹੈ ਇੱਥੇ ਇੱਕ ਹੁੰਦੇ ਹੋਏ ਵੀ ਦੋ ਦੁੱਗਲਾ ਚ ਨੇ ਉਥੇ ਅਨੇਕ ਹੁੰਦੇ ਹੋਏ ਵੀ ਇੱਕ ਨੇ ਇਹ ਫਰਕ ਹੈ ਸੰਸਾਰ ਦਾ ਨਿਰਾਕਾਰ ਦੇ ਦੇਸ਼ ਦਾ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਫਿਰ ਉਹ ਤੇ ਜਾਣੇ ਤੇ ਡੁੱਬ ਕੇ ਮਰਨਾ ਤਾਂ ਨਹੀਂ ਹੈ ਜਾਣ ਲੂਗੇ ਜੇ ਜਾਊਗਾ ਉੱਥੇ ਦੀ ਗਿਣਤੀ ਵਧੂ ਕਿ ਨਹੀਂ ਵਧੂ ਜਿੰਨੇ ਚਲੇ ਜਾਂਦੇ ਨੇ ਉਹ ਸਾਰੇ ਮਰ ਜਾਂਦੇ ਨੇ ਕੌਣ ਕਹੇ ਸਤਗੁਰੂ ਗੋਇਓ ਫਟ ਗਏ ਸ੍ਰੀ ਗੁਰੂ ਇਹ ਗੱਲ ਬਿਲਕੁਲ ਵੀ ਕਲੀਅਰ ਨਹੀਂ ਹੈ ਸਿੱਖਾਂ ਗੱਲ ਹੈ ਕੀ ਗੱਲ ਗੁਰਬਾਣੀ ਕਲੀਅਰ ਕੀਤੀ ਹੋਈ ਹੈ ਸਮਝੇ ਨਹੀਂ ਲੱਗੀ ਗੱਲ ਦੀ ਗੱਲ ਕੀ ਨਾਨਕ ਇੱਕੋ ਰਵ ਰਹਾ ਦੂਸਰਾ ਹੋਆ ਨਾ ਹੋਗ ਨਾਨਕ ਇੱਕੋ ਰਵ ਰਹਾ ਇੱਕੋ ਹੀ ਰਵ ਰਹਾ ਸਾਰੇ ਕਿ ਤੇ ਰਵ ਰਹਾ ਇੱਕ ਦਾਣੇ ਤੋਂ ਇੱਕ ਪੇੜ ਹੁੰਦਾ ਦੋ ਦਾਣਿਆਂ ਤੋਂ ਇੱਕ ਪੇੜ ਤੇ ਹੋ ਜਿੰਨੇ ਦਾਣੇ ਬੀਜੋਗੇ ਉਹਨੇ ਪੇੜ ਹੋਣਗੇ ਅੱਧੇ ਦਾਣੇ ਤੋਂ ਤਾਂ ਪੇੜ ਜੰਮਦਾ ਹੀ ਨਹੀਂ ਹੁੰਦਾ ਪਹਿਲੀ ਗੱਲ ਦਾਣਾ ਸਾਬਤ ਚਾਹੀਦਾ ਇੱਕ ਚਾਹੀਦਾ ਇੱਕ ਸਾਬਤ ਨੂੰ ਗਿਆ ਜਾ ਕੇ ਦਿਲ ਸਾਬਤ ਨਹੀਂ ਸਾਬਤ ਕਿਹਾ ਕਬੀਰ ਦੇ ਇੱਕ ਨਹੀਂ ਗਿਆ ਉੱਥੇ ਸਾਬਤ ਸੂਰਤ ਉੱਥੇ ਸਾਬਤ ਕਹਿ ਇੱਕ ਨਹੀਂ ਗਿਆ ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਾਮ ਖੁਦਾ ਹੈ ਉਹ ਖੁਦਾ ਨਾਲ ਕਿਵੇਂ ਜੁੜ ਜੂਗਾ ਖੁਦਾ ਨੂੰ ਕਿੱਥੋਂ ਮਿਲ ਜੂਗਾ ਸ਼ਬਦ ਉਹਦੀ ਸੁਰਤ ਦਾ ਮੇਲ ਕਿਵੇਂ ਹੋ ਜੂਗਾ ਜਿੰਨਾ ਜਦੋਂ ਆਪ ਇੱਕ ਨਹੀਂ ਹੁੰਦਾ ਸਾਬਤ ਨਹੀਂ ਹੁੰਦਾ ਉੱਤੇ ਤੇ ਕੋਈ ਤਾਂ ਕੋ ਇਸ ਬਾਣੀ 'ਚ ਗੱਲ ਬਿਲਕੁਲ ਕਲੀਅਰ ਹੋ ਜਾਣੀ ਹੈ ਕਿ ਇੱਕ ਕੀ ਹੈ ਇੱਕ ਕਿੱਥੋਂ ਮਿਲੂਗਾ ਕਿਵੇਂ ਮਿਲੂਗਾ ਕੀ ਪ੍ਰੋਸੀਜਰ ਹੈ ਸਾਰੀ ਗੱਲ ਇਹ ਜਿਹੜੀ ਹੈਗੀ ਗੌੜੀ ਰਾਗ ਦੇ ਵਿੱਚ ਭਾਵਨਖਰੀ ਦੇ ਵਿੱਚ ਇਹ ਗੱਲ ਬਿਲਕੁਲ ਇੱਕ ਦੀ ਸਪਸ਼ਟ ਹੋ ਜਾਣੀ ਨਾਨਕ ਇੱਕੋ ਰਬ ਰਹਾ ਦੂਸਰ ਹੋਆ ਨਾ ਹੋਗ ਨਾਨਕ ਕਹਿੰਦਾ ਇੱਕੋ ਰਬ ਰਹਾ ਸਾਰੇ ਦੂਆ ਨਾ ਕਰੇ ਹੋਇਆ ਦੂਆ ਤਾਂ ਹੈ ਹੀ ਨਹੀਂ ਨਾ ਕਰੇ ਦੂਆ ਹੋਣ ਸਾਰੇ ਕੋ ਜੋਤ ਹੈ ਜਮੀਨ ਜਮਾ ਕੇ ਬਿਖੇ ਸਮਸਤ ਇੱਕ ਜੋਤ ਹੈ ਜੋਤ ਇੱਕੋ ਹੀ ਹੈ ਬਾੜਾ ਹੈ ਨਾ ਘਾਟਾ ਹੈ ਨਾ ਘਾਟ ਬਾੜ ਹੋਤਾ ਪੌੜੀ ਉਮੰ ਸਾਧ ਸਤਿਗੁਰੂ ਨਮਸਕਾਰ ਹਰ ਪੇੜ ਵਿੱਚ ਕਿਆ ਹੈ ਉਹ ਕਾਸੇ ਦਾ ਵੀ ਹੈ ਧਾਨ ਦਾ ਪੇੜ ਹੈ ਕਣਕ ਦਾ ਪੇੜ ਹੈ ਸਰੋਂ ਦਾ ਪੇੜ ਹੈ ਹਰ ਪੇੜ ਦੇ ਇੱਕ ਦਾਣੇ ਤੋਂ ਬਣਿਆ ਹੈ ਪੇੜ ਬਣਿਆ ਨਾ ਬਸ ਇਹ ਸਰੀਰ ਵੀ ਇੱਕ ਇਹ ਵੀ ਪੇੜ ਹੈ ਸਰੀਰ ਪੇੜ ਹੈ ਨਾ ਹਰ ਪੇੜ ਦੇ ਵਿੱਚ ਇੱਕ ਹੈ ਇੱਕ ਦਾਣੇ ਬਿਨਾ ਪੇੜ ਨਹੀਂ ਬਣਦਾ ਫਿਰ ਸਾਬਤ ਜੋਤ ਬਿਨਾ ਇੱਕ ਤੋਂ ਬਿਨਾ ਸਰੀਰ ਤਾਂ ਨਹੀਂ ਕਰ ਸਕਦਾ ਇਹ ਗੱਲ ਅਲੱਗ ਹੈ ਵੀ ਇਹ ਦੋ ਸਮ ਹੋ ਕੇ ਜੋ ਜਿਹੜੀ ਦੋ ਤੋਂ ਹੋ ਕੇ ਮਾਇਆ ਨਾਲ ਜੁੜਦੀ ਹੈ ਪੂਰਾ ਪੂਰਾ ਮਾਇਆ ਨਾਲ ਜੁੜਦਾ ਹੈ ਮਾਇਆ ਨਾਲ ਜੁੜਨ ਵਾਸਤੇ ਅੱਧੇ ਦੀ ਲੋੜ ਹੈ ਅੱਧੀ ਮਾਇਆ ਦਾ ਹੈ ਤਾਂ ਇੱਕ ਬਣਦਾ ਇੱਕ ਬਣਦਾ ਜੇ ਸਾਬਤ ਜੁੜੇ ਫਿਰ ਰੂੜ ਬਣ ਜੂ ਇੱਕ ਬਣਨੇ ਨਹੀਂ ਜਾਂ ਦੋ ਬਣ ਜਾਣਗੇ ਜਾਂ ਸਾਬਤ ਹੁੰਦਾ ਫਿਰ ਦੋ ਬਣ ਜਾਂਦੇ ਨੇ ਕਿਵੇਂ ਬਣ ਜਾਂਦੇ ਨੇ ਇੱਕ ਦਾ ਸਰੀਰ ਮਰਿਆ ਪਿਆ ਉਹ ਇੱਕੋ ਗਣੋਗੇ ਉਹਦੀ ਗਿਣਤੀ ਕੀ ਕਰਦੇ ਆ ਲਾਸ਼ਾਂ ਦੀ ਜਾਂ ਗਿਣਤੀ ਕਰਦੇ ਇੱਕ ਨਹੀਂ ਕਰਦੇ ਲਾਸ਼ਾਂ ਦੀ ਜੇ ਗਿਣਤੀ ਕਰੀਏ ਤਾਂ ਇੱਕ ਜੇ ਕਰਾਂਗੇ ਜੇ ਕਰਾਂਗੇ ਇੱਕ ਚ ਤੇ ਅੱਗੇ ਹੰਸਾ ਕੇਲਾ ਅਕੇਲਾ ਹੰਸ ਹੋ ਗਿਆ ਇੱਕ ਹੈ ਦੋ ਹੋ ਗਏ ਮਰ ਕੇ ਜਾ ਹੰਸ ਵਿੱਚੋਂ ਨਿਕਲੂ ਇੱਕ ਹੀ ਆ ਉਹ ਜੇ ਪਿਆ ਹੋ ਵੀ ਕਰ ਤੇ ਮਰ ਕੇ ਦੋ ਨਹੀਂ ਹੋ ਗਏ ਮਰ ਕੇ ਦੋ ਹੋ ਜਾਂਦੇ ਨੇ ਜਿਉਂਦਾ ਇੱਕ ਅਸਲ ਦੇ ਵਿੱਚ ਕੀ ਹੈ ਜਿਹੜਾ ਆ ਹੈ ਵੀ ਅੱਧਾ ਜੇ ਇੱਕ ਹੁੰਦਾ ਤੁਰਦਾ ਫਿਰਦਾ ਨਾ ਤਾਂ ਸਾਡੀ ਬੋਲੀ ਜੇ ਅਸੀਂ ਇੱਕ ਮੰਨੀ ਜਾਂਦੇ ਉਹਨੂੰ ਇਹ ਵੀ ਜਿਹੜੇ ਅੰਨੇ ਬੋਲੇ ਨੇ ਉਹਨਾਂ ਦੀ ਬੋਲੀ ਜਿੱਕਾ ਕਾ ਇੱਕ ਹੈਗਾ ਇੱਕ ਕਿ ਮੇਰਾ ਕਿ ਵਿੱਚੋਂ ਤਾਂ ਨਿਕਲ ਗਿਆ ਫੇ ਵੀ ਕਿ ਪਰ ਅਸੀਂ ਮੰਨਦੇ ਅਸੀਂ ਜਿਉਂਦੇ ਮਰੇ ਨੂੰ ਬਰਾਬਰ ਹੀ ਮੰਨਦੇ ਜਿਉਂਦਾ ਵੀ ਇੱਕ ਮਰਿਆ ਵੀ ਇੱਕ ਕਿਉਂ ਇੱਕ ਕਿ ਮੇਰਾ ਗਿਆ ਮਰਿਆ ਫਰਕ ਕੋਈ ਨਹੀਂ ਪਿਆ ਸਾਡੇ 'ਚ ਸਾਡੀ ਬੋਲੀ 'ਚ ਨਹੀਂ ਫਰਕ ਪਿਆ ਜਿਉਂਦਾ ਵੀ ਇੱਕ ਹੈ ਮਰਿਆ ਵੀ ਇੱਕ ਉਹ ਤੇਲ ਜੋ ਤੇਲ ਕੱਢ ਲੈਣ ਨੂੰ ਖੜ ਗਏ ਨੇ ਫਿਰ ਉਹਨੂੰ ਤੇਲ ਕਹੋ ਤੇਲ ਵੀ ਗਾੜੇ ਖੜ ਵੀ ਖੜ ਤੇਲ ਵੀ ਰਹਿ ਗਿਆ ਇਦਾਂ ਹੀ ਬੋਲੀ ਜਾਂਦੇ ਬੋਲਿਆ ਦੀ ਇਹਨਾਂ ਦੀ ਇਹ ਸੰਸਾਰੀ ਆਦਮੀ ਇਹ ਜੋ ਬੋਲੀ ਹੈ ਇਹ ਜੈਸਾ ਸੱਚ ਬੋਲ ਉਹ ਜਦ ਸਰੀਰ ਚੋਂ ਆਤਮਾ ਨਿਕਲ ਗਈ ਤੇਲਾਂ ਜੋ ਤੇਲ ਨਿਕਲ ਗਿਆ ਫਿਰ ਖੜ ਰਹੀ ਬਾਕੀ ਫਿਰ ਇੱਕ ਗੱਲ ਰਹੀ ਪਰ ਇੱਕ ਜੇ ਨੇ ਆ ਦੀਦਾ ਅੱਖਾਂ ਨਾਲ ਇੱਕ ਪਹਿਲਾਂ ਵੀ ਇਹੀ ਦਿਨ ਹੁਣ ਵੀ ਆਤਮਾ ਤਾਂ ਨਾ ਦੇਖੀ ਹੈ ਜਾਂਦੀ ਦੇਖੀ ਹੈ ਨਾ ਪਹਿਲਾਂ ਵੀ ਸਾਡੇ ਵਾਸਤੇ ਹੋ ਜਾਈ ਹੈ ਕੀ ਫਰਕ ਹੈ ਬੋਲਦਾ ਹੀ ਨਹੀਂ ਹੁਣ ਆਈ ਗੱਲ ਹੈ ਸੁਤਾ ਪਿਆ ਵੀ ਬੋਲਦਾ ਹੁੰਦਾ ਇਸ ਕਰਕੇ ਸਾਡੀ ਮੋਟੀ ਬੋਲੀ ਹੈ ਮੋਟੀ ਬੁੱਧੀ ਆ ਮੋਟੀ ਬੋਲੀ ਨਾਨਕ ਬੁੱਧੀ ਜੀ ਬੋਲੀ ਨਾਨਕ ਇੱਕੋ ਵਰਗੇ ਤਾਂ ਹੋ ਜਾਂਦੇ ਨੇ ਤੇ ਜਿਉਂਦਾ ਇਹ ਢੂੜ ਹੁੰਦਾ ਇੱਕ ਨਹੀਂ ਹੁੰਦਾ ਅੱਧਾ ਦਾ ਸਾਹ ਲੈਂਦਾ ਅੱਧਾ ਇਹਦੇ ਨਾਲ ਜੁੜਿਆ ਹੋਇਆ ਅੱਧਾ ਇਹ ਅਧੂਰਾ ਹੈ ਅਧੂਰਾ ਜੋਤ ਬਿਨਾਂ ਸਰੀਰ ਅਧੂਰਾ ਦਿਨ ਨੂੰ ਕਹਿੰਦੇ ਨੇ ਜੋਤ ਸਣੇ ਕਬੀਰ ਕਹਿੰਦਾ ਅਰਧੋ ਦੁਆਪਰ ਅਰਧੋ ਅਰਧ ਦੁਆਪਰ ਕੀ ਹੋਇਆ ਮਾਇਆ ਅੱਧੀ ਔਰ ਜੋਤ ਅੱਧੀ ਦੋਇ ਸਮਾਏ ਹੁਣ ਜੋ ਮਾਇਆ ਅੱਧੀ ਕਿਵੇਂ ਸਮਾਈ ਮਾਇਆ ਦੇ ਚਾਰ ਤੱਤ ਸਮਾਏ ਨੇ ਸਿਰ ਇੱਕੋ ਹੀ ਚੀਜ਼ ਸਮਾਈ ਹੈ ਹਵਾ ਹਵਾ ਕਹੋ ਤੋ ਇੱਕਨ ਤੱਤ ਮੰਨੋ ਹੀ ਤਿੰਨ ਤੱਤ ਨਹੀਂ ਅਸੀਂ ਮੰਨਦੇ ਉਹ ਤਾਂ ਬਾਅਦ ਪੈਦਾ ਹੋਏ ਸੱਚੇ ਤੋਂ ਕੀ ਪਿਆ ਸੀ ਪਵਨ ਦਾ ਫਿਰ ਪਵਨ ਸੀ ਆਕਾਸ਼ ਤਾਂ ਨਹੀਂ ਅੱਡ ਹੋਇਆ ਆਕਾਸ਼ ਜੋਤ ਨਾਲ ਰਿਹਾ ਇਹ ਇਹ ਸੀ ਮਾਇਆ ਕਿੰਨੀ ਸੀ ਜੇ ਸਮਾਇਆ ਉਹ ਕਿੰਨੀ ਸੀ ਅਧੀ ਹੋ ਸੀ ਫਿਰ ਆਕਾਸ਼ ਤਾਂ ਸਮਾਇਆ ਨਹੀਂ ਹੋਇਆ ਆਕਾਸ਼ ਤਾਂ ਇਸ ਨਹੀਂ ਹੋਇਆ ਆਕਾਸ਼ ਵਿੱਚ ਇਹ ਹੈ ਸਮਾਇਆ ਨਹੀਂ ਹੋਇਆ ਮਾਇਆ ਪੂਰੀ ਜਿੰਨੀ ਹੋ ਸਕਦਾ ਹੈ ਪੂਰੀ ਮਾਇਆ ਵੱਖੇ ਨਹੀਂ ਹੋਈ ਸੱਚ ਪੂਰੀ ਮਾਇਆ ਕਿਵੇਂ ਹੋ ਪੂਰੀ ਮਾਇਆ ਜਾਂ ਵੱਖਰੀ ਨਹੀਂ ਹੁੰਦੀ ਕਦੇ ਇਹ ਜੀਵ ਪੂਰੀ ਮਾਇਆ ਕਿਵੇਂ ਹੋ ਜੂਗਾ ਪੂਰੀ ਮਾਇਆ ਕਦੇ ਨਹੀਂ ਵੱਖਰੀ ਕੀਤੀ ਉਹਨੇ ਆਪਣੇ ਨਾਲ ਆਕਾਸ਼ ਆਪਣੇ ਨਾਲ ਰੱਖਿਆ ਹੈ ਆਕਾਸ਼ ਕੀ ਕੁਛ ਹੈ ਕਿੰਨੀ ਹੈ ਇਹ ਤਾਂ ਸਾਨੂੰ ਦੱਸਿਆ ਨਹੀਂ ਹੋਇਆ ਪੰਜਵੇਂ ਤੱਤ ਵਿੱਚ ਕੀ ਕੀ ਕੁਛ ਹੈ ਤਾਂ ਦੱਸਿਆ ਨਹੀਂ ਹੋਇਆ ਹਵਾ ਚੋਂ ਗਿਆ ਕੋ ਨਿਕਲਿਆ ਜਿਹੜਾ ਨਿਕਲਿਆ ਉਹ ਖਬਰ ਕੀ ਕੀ ਉਹ ਕਿਹੜਾ ਦੱਸਿਆ ਇਸ ਕਰਕੇ ਅੱਧਾ ਹੀ ਹੈ ਤੱਤ ਛੱਡਿਆ ਹੋਇਆ ਅੱਧੀ ਮਾਇਆ ਹੈ ਸਾਰੀ ਉਹ ਪੂਰੀ ਮਾਇਆ ਨਹੀਂ ਹੈ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਤਾਂ ਆਪੇ ਹੋ ਗਿਆ ਉਹਦੇ ਵਿੱਚੇ ਸੀ ਨਾ ਜਲ ਬਾਕੀ ਤਾਂ ਦੇ ਵਿੱਚੇ ਸੀ ਆਕਾਸ਼ ਵਿੱਚ ਗਾਹਾਂ ਕੀ ਕੀ ਹੈ ਇਹ ਸਾਨੂੰ ਕੀ ਪਤਾ ਹਵਾ ਜੋ ਜੋ ਪੈਦਾ ਹੋਇਆ ਉਹ ਪਲਸ ਜੋਤ ਦੋਇ ਸਮਾਇ ਸਮਾਇਆ ਤਾਂ ਚਾਰ ਤਤਾਂ ਜੇ ਕੋਈ ਹਵਾ ਹੀ ਪੈਦਾ ਹੋਈ ਸੀ ਹਵਾ ਦੇ ਸਿਲਸਿਲੇ ਵਿੱਚ ਜੋ ਹਵਾ ਚ ਪੈਦਾ ਉਹਦੇ ਚ ਸਮਾਇਆ ਹੋਇਆ ਉਹਦਾ ਹੀ ਸਰੀਰ ਬਣਿਆ ਹੋਇਆ ਅਰਧੋ ਅਰਧ ਮਾਇਆ ਵੀ ਅੱਧੀ ਹੋਈ ਹੈ ਮਾਇਆ ਸਾਫ ਨਹੀਂ ਹੋ ਸਕਦੀ ਕਦੇ ਵੀ ਪੂਰੀ ਮਾਇਆ ਜੋ ਮਾਇਆ ਦੇ ਨਾਲ ਸਮਾਉਂਦੀ ਨਹੀਂ ਜੋਤ ਮਾਇਆ ਨੂੰ ਛੱਡਦੀ ਹੋਈ ਨਹੀਂ ਆਕਾਸ਼ ਨੂੰ ਕਦੇ ਛੱਡਦੀ ਹੋਈ ਨਹੀਂ ਜੋਤ ਨੂੰ ਆਕਾਸ਼ ਤੋਂ ਅੱਡ ਨਹੀਂ ਕੀਤਾ ਜਾ ਸਕਦਾ ਕਦੇ ਵੀ ਜੋਤ ਆਕਾਸ਼ ਕਦੇ ਵੀ ਅੱਡ ਨਹੀਂ ਹੁੰਦੀ ਕਿਉਂਕਿ ਸਪੇਸ ਉਹਨੇ ਆਪਣੇ ਨਾਲ ਰੱਖਣੀ ਕਾਲ ਸਪੇਸ ਸਪੇਸ ਉਹਨੇ ਆਪਣੇ ਕੋਲ ਰੱਖਣੀ ਸਪੇਸ ਇਹਨੂੰ ਦਿੱਤੀ ਹੈ ਸਪੇਸ ਇਹਨੂੰ ਮਿਲੀ ਹੈ ਥੋੜੀ ਸਪੇਸ ਉਹਦੇ ਕੋਲ ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਜੈਸੇ ਧਰ ਉੱਪਰ ਪ੍ਰਕਾਸ਼ ਪ੍ਰਕਾਸ਼ ਦੇ ਕੋਲ ਫਿਰ ਬਾਤ ਵੀ ਪ੍ਰਕਾਸ਼ ਦੇ ਕੋਲ ਰਹਿ ਗਿਆ ਮਨ ਦੇ ਕੋਲ ਰਹਿ ਗਿਆ ਨਾ ਪ੍ਰਕਾਸ਼ ਤਾਂ ਛੱਡਿਆ ਕੀ ਹੈ ਛੱਡੇ ਜਾ ਤੱਕ ਛੱਡੀ ਹਵਾ ਚਾਰ ਵਾਰ ਕਹੋ ਹਵਾ ਛੱਡਦੀ ਹਵਾ ਨਾਲ ਜਦ ਤੱਕ ਹੋਰ ਛੁੱਟ ਗਏ ਸਾਰ ਕੁਝ ਛੁੱਟ ਗਿਆ ਹਵਾ ਨਾਲ ਪੱਕੀ ਜੇ ਪੌਣ ਹਾਰੀ ਕਹਿੰਦੇ ਨੇ ਪੌਣ ਹਾਰੀ ਜਿਹੜੇ ਲੋਕ ਕਹਿੰਦੇ ਸੀ ਉਹ ਕਹਿੰਦੇ ਪੌਣ ਵਿੱਚ ਸਾਰੀ ਤੱਤ ਨੇ ਸਾਰੀ ਮਾਇਆ ਵਿੱਚ ਉਹਨਾਂ ਦੀ ਵੀ ਫਲਸਫੀ ਸੀ ਜਿਹੜੀ ਪੌਣ ਹੈ ਇਹਦੇ ਵਿੱਚ ਹੀ ਹੈ ਸਭ ਕੁ ਮਾਇਆ ਦੇ ਵਿੱਚ ਹੀ ਹੈ ਸਭ ਕੁ ਪੌਣ ਜੇ ਪੈਦਾ ਹੋਇਆ ਪੌਣ ਪੂਰੀ ਸ਼ਕਤੀ ਹੈ ਉਹਨਾਂ ਦਾ ਵੀ ਇਹੀ ਖਿਆਲ ਸੀ ਚਾਹੇ ਉਹ ਉਹਨਾਂ ਦੀ ਪੌਣ ਹਾਰੀ ਸਰੀਰ ਹੋ ਨਹੀਂ ਸਕਦਾ ਹਾਂ ਪੈਦਾ ਹੈ ਜੋ ਕੁਝ ਹੈ ਇਸ ਕਰਕੇ ਅਰਧ ਅਰਧ ਸਮਾਨ ਹੈ ਤਾਂ ਇੱਕ ਬੜਿਆ ਹੈ ਜੇ ਜੋਤ ਨਿਕਲ ਗਈ ਫਿਰ ਇੱਕ ਨਹੀਂ ਰਹਿੰਦਾ ਜੇ ਇੱਕ ਸੀ ਜਾਂ ਬੋਲਦਾ ਸੀ ਇੱਕ ਸੀ ਤੁਰਦਾ ਸੀ ਜੇ ਹੁਣ ਤੁਰਦਾ ਨਹੀਂ ਜਿਹੜੀ ਉਹ ਕਮੀ ਆਈ ਹੈ ਅਸੀਂ ਉਹ ਡੈਡ ਬੋਡੀ ਤਾਂ ਕਹਿੰਦੇ ਹਾਂ ਫਿਰ ਵੀ লাশ ਕਹਿ ਤਾਂ ਪਹਿਲਾਂ ਤਾਂ লাশ ਨਹੀਂ ਕਿਹਾ ਗਿਣਤੀ ਕਿਛ ਚ ਕਰ ਦਿਓ ਗੱਲ ਲਾ ਇੱਕੋ ਰਵ ਰਹਾ ਨਾਨਕ ਇੱਕੋ ਰਵ ਰਿਹਾ ਦੂਸਰ ਹੋਆ ਨਾ ਹੋਊ ਦੂਸਰ ਕਦੇ ਨਾ ਹੋਇਆ ਨਾ ਹੋਊਗਾ ਜੋਤ ਕੈ ਇੱਕ ਤੋਂ ਕਦੇ ਘਟਦੀ ਵੱਧਦੀ ਨਹੀਂ ਇੱਕੋ ਰਹਿੰਦੀ ਹੈ ਪਰ ਉਹਦੇ ਚ ਭਰਮ ਕਿੰਨਾ ਹੈ ਉਹਦੇ ਸ਼ਕਤੀ ਕਿੰਨੀ ਹੈ ਜਿੰਨਾ ਅੱਜ ਭਰਮ ਜ਼ਿਆਦਾ ਹੈ ਉਨੀ ਉਹ ਚ ਸ਼ਕਤੀ ਘੱਟ ਹੈ ਜਿੰਨਾ ਥੋਜ ਭਰਮ ਉਹਨੇ ਥੋਜ ਦੀ ਸ਼ਕਤੀ ਕਮਜ਼ੋਰ ਹੈ ਉਹ ਨਹੀਂ ਕਰਦੀ ਲਾਈਟ ਜਿੱਤੇ ਹੈ ਉੱਥੇ ਤੱਕ ਉਹਦੇ ਏਰੀਆ ਕਵਰ ਕਰ ਲਿਆ ਜਿੱਥੇ ਲਾਈਟ ਪਹੁੰਚ ਨਹੀਂ ਸਕੀ ਉਹਦੀ ਤਾਕਤ ਪਹੁੰਚ ਨਹੀਂ ਸਕੀ ਉਹਦੇ ਉਹਦੀ ਉਹਦੀ ਸ਼ਕਤੀ ਤੋਂ ਬਾਹਰ ਹੋ ਗਿਆ ਸ਼ਕਤੀ ਕਮਜ਼ੋਰ ਹੈ ਉਹਦਾ ਬੁੱਧ ਬਲ ਘੱਟ ਹੈ ਬੁੱਧ ਬਲ ਘੱਟ ਹੈ ਰੂਪਹੀਨ ਜੇ ਰੂਪਹੀਨ ਹੈ ਤਾਂ ਹੀ ਬੁੱਧਵਾਦਹੀਨ ਹੈ ਜੋ ਰੂਪ ਕਰੂਪ ਹੈ ਸੁੰਦਰ ਸਰੂਪ ਨਹੀਂ ਹੈ ਪਰ ਕਾਲ ਹੈ ਰੂਪਹੀਨ ਬੁੱਧ ਬਲਹੀਨ ਮੋਹ ਪਰਦੇਸਣ ਝੂਠੇ ਜਦੋਂ ਜੋਤ ਘੇਰੀ ਹੋਈ ਹੈ ਹਨੇਰੇ ਦੀ ਅੰਦਰ ਹਨੇਰਾ ਹੈ ਜੇ ਸਰੂਪ ਚੰਗਾ ਰੰਗ ਕਾਲਾ ਹੈ ਤਾਂ ਰੂਪ ਹੀ ਨੇ ਬਣਿਆ ਜਾਂਦਾ ਰੰਗ ਕਾਲਾ ਰੂਪ ਹੀ ਨੇ ਜਾਂਦਾ ਚਾਹੇ ਨੈਣ ਨਫਸ ਕਿੰਨੇ ਵਧੀਆ ਹੋਣ ਜੇ ਰੰਗ ਨਾ ਨਾ ਸਫੇਦ ਚਟਾ ਹੋਵੇ ਰੂਪ ਬਣਿਆ रूप ਪੂਰਾ ਨਹੀਂ ਸਹੀ ਬੰਦੇ ਦਾ ਰੂਪ ਰੰਗ ਦੇ ਨਾਲ ਰੰਗ ਰੂਪ ਇਕੱਠੇ ਹੁੰਦੇ ਨੇ ਰੰਗਾ ਰੂਪ ਇਕੱਠੇ ਹੁੰਦੇ ਰਾਗ ਰੰਗ ਰੂਪ ਤਿੰਨ ਚੀਜ਼ਾਂ ਇਕੱਠੀਆਂ ਨੇ ਰਾਗ ਕਿਹੜਾ ਰੰਗ ਕਿਹੜਾ ਤੇ ਰੂਪ ਕਿਹੜਾ ਰਾਗ ਜੇ ਸੰਸਾਰੀ ਹੈ ਤਾਂ ਰਾਗੀ ਹੈ ਜੇ ਸੰਸਾਰੀ ਰਾਗੀ ਹੈ ਤਾਂ ਰੋਗੀ ਵੀ ਹੈ ਸੰਸਾਰੀ ਰੋਗ ਨਾਲ ਹੈ ਜੇ ਬੈਰਾਗੀ ਆ ਕਮ ਕਮ ਰੋਗੀ ਹੈ ਨਹੀਂ ਜੇ ਬੈਰਾਗੀ ਆ ਤਾਂ ਰੋਗੀ ਹੈ ਸੰਸਾਰ ਦੇ ਰੋਗਾਂ ਤੋਂ ਛੁਟਕਾਰਾ ਜ਼ਰੂਰ ਪਾ ਲੇ ਜੇ ਅਨੁਰਾਗੀ ਹੈ ਦੇਖੋ ਜੇ ਅਨੁਰਾਗੀ ਹੈ ਤੇ ਬੁਲਾਇਆ ਬੋਲਦਾ ਜੇ ਅਨੁਰਾਗੀ ਹੈ ਤਾਂ ਬੁਲਾਇਆ ਬੋਲਦਾ ਰਾਹ ਕੱਢਦਾ ਪਰ ਜਿਵੇਂ ਕਢਾਉਂਦਾ ਉਵੇਂ ਕੱਢਦਾ ਹੈ ਰਾਗ ਤਾਂ ਕੱਢਦਾ ਪਰ ਜਿਵੇਂ ਉਹ ਕਢਾਉਂਦਾ ਹੋਵੇ ਘੜਦਾ ਜਿਵੇਂ ਬੁਲਾਉਂਦਾ ਹੋਵੇ ਬੋਲਦਾ ਇਹ ਅਨੁਰਾਗੀ ਤੇ ਬੈਰਾਗੀ ਤੋਂ ਬਿਨਾਂ ਅਨੁਰਾਗੀ ਨਹੀਂ ਬਣ ਸਕਦਾ ਬੈਰਾਗੀ ਤੋਂ ਬਿਨਾਂ ਅਨੁਰਾਗੀ ਨਹੀਂ ਬਣਦਾ ਇੱਕ ਵਾਰ ਚੁੱਪ ਕਰਨਾ ਪਊ ਸੁਣਨਾ ਪਊ ਸੁਣ ਕੇ ਫਿਰ ਉਵੇਂ ਹੀ ਵਜਾਉਣਾ ਪਊ ਪਹਿਲਾਂ ਬਿਨਾਂ ਸੁਣ ਤੇ ਆਪਣੀ ਧੁਰ ਵਜਾਉਂਦਾ ਹੀ ਹੁੰਦਾ ਉਹ ਹੋਈ ਵਜਾਉਂਦਾ ਫੇਰ ਬੰਦ ਕਰਨਾ ਪਊ ਉਹਨੂੰ ਸੁਣਨਾ ਪਊ ਉਹਨੂੰ ਸੁਣ ਸੁਣ ਕੇ ਉਹਨੂੰ ਸੁਣ ਸੁਣ ਕੇ ਫਿਰ ਉਵੇਂ ਹੌਲੀ ਹੌਲੀ ਹੌਲੀ ਹੌਲੀ ਉਵੇਂ ਨਾਲ ਵਜਾਉਣਾ ਪਊ ਅਨੁਰਾਗੀ ਹੋਏ ਬਿਨਾ ਅਨੁਰਾਗੀ ਹੋਣ ਵਾਸਤੇ ਬੈਰਾਗੀ ਹੋਣਾ ਜ਼ਰੂਰੀ ਹੈ ਇਸ ਕਰਕੇ ਜੰਮਣ ਤੋਂ ਪਹਿਲਾਂ ਮਰਨਾ ਜ਼ਰੂਰੀ ਹੈ ਬੈਰਾਗੀ ਦਾ ਮਤਲਬ ਮਰਿਆ ਛੱਡਿਆ ਹੋਇਆ ਉਹਨੇ ਕੰਮ ਹੋਰ ਅੰਗ ਛੱਡਿਆ ਹੋਇਆ ਬੋਲਣਾ ਛੱਡਿਆ ਹੋਇਆ ਮਰਿਆ ਹੋਇਆ ਹੋਰ ਕੁਝ ਨਹੀਂ ਹੈਗਾ ਵੈਰਾਗੀ ਨਹੀਂ ਰਹਿਣਾ ਹੈਗਾ ਮਨ ਕਿਉਂ ਵੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਜਿਉਂਦਾ ਕਰੂਗਾ ਮਾਰਿਆ ਵੀ ਸਤਗੁਰ ਨੇ ਜਿਉਂਦਾ ਵੀ ਉਸੇ ਨੇ ਕਰਨਾ ਪੂਰਾ ਜਿਨ੍ਹਾਂ ਦਾ ਪੂਰਾ ਨਹੀਂ ਸੀ ਉਹ ਕੀ ਕਰਦੇ ਤੇ ਉਹਨਾਂ ਦਾ ਮੁਕਤੀ ਤੱਕ ਦਾ ਪਾਠ ਸੀ ਉਹਨਾਂ ਦਾ ਟਾਰਗੇਟ ਮੁਕਤੀ ਹੈ ਸਿਰਫ ਉਹਨਾਂ ਦੇ ਧਰਮਾਂ ਦਾ ਚਾਰ ਪਦਾਰਥ ਨੇ ਮੁਕਤੀ ਤੇ ਅਗੈਂਡਾ ਉਹਨਾਂ ਦਾ ਧਰਮ ਅਰਥ ਕਾਮ ਭੋਗ ਮੁਕਤੀ ਮੌਤ ਮੌਤ ਤੋਂ ਬਾਅਦ ਜਨਮ ਨਹੀਂ ਹੈ ਬੈਰਾਗ ਤੋਂ ਬਾਅਦ ਕੁਝ ਨਹੀਂ ਉਹਨਾਂ ਨੂੰ ਪਤਾ ਕੀ ਕਰਨਾ ਇਸ ਕਰਕੇ ਬੈਰਾਗੀ ਵੀ ਨਹੀਂ ਹੋ ਸਕੇ ਉਹ ਚਾਰ ਪਦਾਰਥ ਗਲਤ ਨੇ ਤਾਂ ਹੀ ਗਲਤ ਨੇ ਦੋ ਪਦਾਰਥ ਉਹਨਾਂ ਨੂੰ ਪਤਾ ਹੀ ਨਹੀਂ ਜਿਹੜਾ ਅਰਥ ਹੈ ਠੀਕ ਹੈ ਉਹਨਾਂ ਦਾ ਵੀ ਪਰ ਅਰਥ ਸੰਸਾਰੀ ਨਹੀਂ ਨਾਮ ਦਾ ਅਰਥ ਗਿਆਨੀਆਂ ਦਾ ਤਨ ਨਾਮ ਹੈ अज्ञानियों ਦਾ ਤਨ ਸੰਸਾਰੀ ਹੈ अज्ञानियों ਦਾ ਤਨ ਸੰਸਾਰੀ ਤਨ ਹੈ ज्ञानियों ਦਾ ਤਨ ਉਹ ਤੇ ਪਲਟਿਆ ਅਰਥ ਦੇ ਲਫ਼ਜ਼ ਪਲਟੇ ਪਲਟੇ ਨਾ ਪਲਟੇ ਅਰਥ ਜਿਹੜਾ ਹੈਗਾ ਧਨ ਧਨ ਦੀ ਪਰਿਭਾਸ਼ਾ ਹੋਰ ਦੇਤੀ ਗਿਆਨੀਆਂ ਦੇ ਤਨ ਦੇ ਵਿੱਚ ਤਨ ਜਿਹੜਾ ਹੁੰਦਾ ਨਾ ਹੁੰਦਾ ਗਿਆਨ ਗਿਆਨ ਕਬਤਾ ਗਿਆਨ ਨਾਲ ਸੰਤੋਖ ਮਿਲਦਾ ਸਬਰ ਸੰਤੋਖ ਸੰਤੋਖ ਬਿਨਾ ਬਿਨੂ ਸੰਤੋਖ ਨਹੀਂ ਕੋ ਤੇ ਧਾਨਾ ਦਾ ਰਜਣਾ ਨਹੀਂ ਜੇ ਰਜਣਾ ਹੈ ਤਾਂ ਸੰਤੋਖ ਨਾਲ ਰਜਣਾ ਮਨ ਨੇ ਰਜਣ ਤੱਕ ਮਤਲਬ ਆਪਾਂ ਨੂੰ ਨਾ ਕਿਵੇਂ ਰਜੇ ਰਜੂਗਾ ਸੰਤੋਖ ਨਾਲ ਸੰਤੋਖ ਨਾਲ ਸਗਦਾ ਉਤਾਰ ਰਜਣਾ ਨਹੀਂ ਤੇ ਸੰਤੋਖ ਹੈ ਕਰੋ ਨਹੀਂ ਤਾਂ ਬਾਗ ਗਿੰਦਰ ਨਹੀਂ ਤਰਾ ਟਰੱਪ ਹੈ ਇਹਨਾਂ ਨੂੰ ਬੋਲਦੇ ਰਹੋ ਅਕਦਰ ਮਨਾ ਨਹੀਂ ਕਰਦੀ ਜਿੰਨਾ ਮਰਜ਼ੀ ਪਾਈ ਜਾਓ ਉਹਨਾਂ ਦਾ ਅਰਥ ਕੱਟਿਆ ਗਿਆ ਉਹ ਉਹ ਮਾਇਆ ਪਦਾਰਥ ਇੱਥੋਂ ਕੱਟਿਆ ਤਾਂ ਉਹ ਕੱਟਿਆ ਗਿਆ ਦੂਆ ਨਾਮ ਅਰ ਜਨਮ ਪਦਾਰਥ ਉਹਨਾਂ ਕੋਈ ਹੈ ਨਹੀਂ ਉਹਨਾਂ ਉਹ ਕਾਮਨਾ ਕਾਮਨਾ ਦਾ ਨਾਲੇ ਤੇ ਜੋਗੀ ਜੋਗੀ ਜਿਹੜੇ ਨੇ ਸਮਾਧਿਕਾ ਤੇ ਲਾਉਂਦੇ ਨੇ ਇਹ ਕਾਮਨਾਵਾਂ ਰੱਖਣੀਆਂ ਨੇ ਫਿਰ ਸਮਾਧੀ ਕਾਹਦੇ ਲਾਉਨੇ ਹੋ ਕਾਮਨਾ ਦੀ ਸਮਾਧੀ ਕਾਮਨਾ ਹੀ ਰੋਕਦੇ ਹੋ ਨਾਲੇ ਕਾਮਨਾ ਰੋਕਦੇ ਹੋ ਨਾਲੇ ਕਾਮਨਾ ਪਦਾਰਥ ਹੈ ਇਹ ਧਰਮ ਇਹ ਧਰਮ ਜੋ ਸਿੱਖਦਾ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਜਿਹਦਾ ਧਰਮ ਸਿੱਖੀ ਨਹੀਂ ਹੈ ਉਹ ਕਾਮਨਾ ਦੀ ਐਕਟੋ ਆਇਆ ਹੋਇਆ ਧਰਮ ਅਰਥ ਕਾਮ ਉਹ ਇਹ ਸਿੱਖੀ ਹੈ ਨਾ ਕੋਈ ਉਹ ਪਦਾਰਥ ਮੰਨ ਲੈ ਤੁਸੀਂ ਬਾਹਮਣ ਦੇ ਦੱਸੇ ਗੁਰਬਾਣੀ ਇਹਨਾਂ ਨੂੰ ਪਦਾਰਥ ਨਹੀਂ ਮੰਨਦੀ ਗੁਰਬਾਣੀ ਵਾਲੇ ਚਾਰ ਪਦਾਰਥ ਜੇ ਮੰਨਦੇ ਸਮਝ ਲੈਂਦੇ ਤਾਂ ਕਾਮਨਾਵਾਂ ਛੱਡਦੇ ਤਾਂ ਗੁਰਦਾਰੇ ਦੀ ਅਰਦਾਸ ਬਦਲੂਗੀ ਉਹ ਕਹਿੰਦਾ ਕਾਮਨਾ ਅਧੀਨ ਕੈਸੇ ਪਾਵੇਂ ਭਗਵੰਤ ਕੋ ਦਸਮ ਪਾਛਾ ਫੇਰ ਕਾਮਨਾ ਵੀ ਰੱਖੀ ਬੈਠਾ ਭਗਵੰਤ ਦੀ ਵਿਚਾਰ ਕਰਦਾ ਨਾਮਦਾਨ ਵੀ ਮੰਨਦਾ ਹੈ ਮਨੋਕਾਮਨਾ ਵੀ ਪੂਰੀਆਂ ਹੁੰਦਾ ਕਰਦਾ ਦੋ ਚੀਜ਼ਾਂ ਕੇ ਬਹਿ ਜਾਂਦੇ ਪਰ ਨਾਮਦਾਨ ਵਾਸਤੇ ਖੰਡ ਪਾਠ ਕੋਈ ਨਹੀਂ ਕਰਾਉਂਦਾ ਕਿਸੇ ਨੇ ਅਰਦਾਸ ਨਹੀਂ ਕਰਾਈ ਹੁੰਦੀ ਨਾਮਦਾਨ ਵਾਸਤੇ ਨਾਮਦਾਨ ਨੂੰ ਮਿਲੇ ਜਿੰਨੇ ਖੰਡ ਪਾਠ ਕਰਾਉਂਦਾ ਹੋਰ ਕੁਝ ਮੰਗਦਾ ਮਨੋਕਾਮਨਾ ਪੂਰੀਆਂ ਦੀ ਗੱਲ ਕਰਦਾ ਇਹ ਤਾਂ ਜਵਾਨ ਜਵਾਨ ਮੂੰਹ ਮੂੰਹ 'ਚ ਰਹਿ ਗਿਆ ਨਾਮਦਾਰ ਤੇ ਗੱਲ ਤਾਂ ਰੀਸ ਉਹਨਾਂ ਨੇ ਅਰਦਾਸ ਬਾੜਤੀ ਨਾ ਵੀ ਰੱਖੋ ਉਹ ਤਾਂ ਕੋਈ ਬਸ ਜਵਾਨੀ ਕਲਮੀ ਉਹ ਕਰਦਾ ਨਾ ਹੁੰਦਾ ਸਿੱਖੀ ਦਾਨ ਸਿੱਖਾਂ ਨੂੰ